ਚੌਪਈ ਜੁਧ ਭਇਓ ਏ ਭਾਂਤ ਪਾਰਾ ਤੁਰਕ ਕੋ ਮਾਰਿਓ ਸਿਰਦਾਰਾ ਰਿਸ਼ਤਨ ਖਾਨ ਦਿਲਾਵਰ ਤੈ ਇਤੈ ਸੂਰ ਪਠਾਵਤ ਪੈ ਉਤੈ ਪਠਿਓ ਉਨ ਸਿੰਘ ਜੁਜਾਰਾ ਤੇ ਭਲਾਨ ਤੇ ਖੇਦ ਨਿਕਾਰਾ ਇਤ ਗਜ ਸਿੰਘ ਪੰਮਾ ਦਲ ਜੋਰਾ ਧਾਇ ਪਰੇ ਤਿਨ ਉਪਰ ਭੂਰਾ ਉਤੈ ਜੁਜਾਰ ਸਿੰਘ ਭਇਓ ਆਡਾ ਜੇ ਮਰਨ ਖੰਭ ਭੂਮ ਰਨ ਗਾਡਾ ਗਾਡਾ ਚਲੈ ਨਹਾਡਾ ਚਲ ਹੈ ਸਾਹਮੇ ਸੇਲ ਸਮਰ ਮੋ ਝਲ ਹੈ ਬਾੜ ਚੜੈ ਦਲ ਦੋ ਜੁਝਾਰਾ ਉਤੈ ਚੰਦੇ ਨਿਤੈ ਜਸਵਾਰਾ ਮੰਡਿਓ ਵੀਰ ਖੇਤ ਮੋ ਜੁਦਾ ਉਪਜੋ ਸਮਰ ਸੂਰ ਮਨ ਕ੍ਰੋਧਾ ਕੋ ਭਰੇ ਦੋ ਦਿਸ ਭਟ ਭਾਰੇ ਇਤੈ ਚੰਦੇ ਲੁਤੈ ਜਸਵਾਰੇ ਢੋਲ ਨਗਾਰੇ ਭਜੇ ਅਪਾਰਾ ਭੀਮ ਰੂਪ ਭੈਰੋ ਭਵਖਾਰਾ ਰਸਾਵਲ ਛੰਦ ਤੁਣੰ ਢੋਲ ਵੱਜੇ ਸੂਰ ਗੱਜੇ ਕਰੇ ਸ਼ਸਤਰ ਕਾਵੰ ਚੜੇ ਚਿਤ ਜਾਵੰ ਨਿਰਭੈ ਬਾਜ ਡਾਰੈ ਪ੍ਰਗਹਿ ਪ੍ਰਹਾਰੈ ਕਰੇ ਤੇਗ ਕਾਇੰ ਚੜੇ ਚਿਤ ਚਾਇੰ ਬਕੈ ਮਾਰ ਮਾਰੰ ਨਾ ਸੰਕਾ ਵਿਚਾਰੰ ਰੁਲੈ ਤਛ ਮੁਚੰ ਕਰੈ ਸੁਰਗ ਈਛੰ ਦੋਹਰਾ ਨਾਇਕ ਨਾ ਰਣਤੇ ਮੁਰਚਲੇ ਕਰੈ ਨਿਡਰ ਹੋਇ ਘਾਏ ਗਿਰ ਗਿਰ ਪਰੈ ਪਵੰਗ ਤੇ ਬਰੇ ਬਰੰਗਨ ਜਾਏ ਚਉਪਈ ਇਹ ਵਿਧੋਤ ਭਇਓ ਸੰਗਰਾਮਾ ਜੂਝੇ ਚੰਦ ਨਰਾਇਣ ਨਾਮਾ ਤਬ ਜੁਝਾਰ ਏਕਲ ਹੀ ਤਇਓ ਵੀਰਨ ਘੇਰ ਦਸੋ ਦਿਸ ਲਇਓ ਦੋਹਰਾ ਤਸਿਓ ਕਟਕ ਮੈਂ ਝਟਕਦਾ ਕਛੂ ਨਾ ਸੰਕ ਵਿਚਾਰ ਗਾਤ ਭਇਓ ਸੁਟਣ ਬੜ ਬਾਹਤ ਭਇਓ ਹਥਿਆਰ ਚੌਬੀ ਇਹ ਬਿਦ ਕਰੇ ਕਰਨ ਕੋ ਗਾਰਾ ਪਾਂਦ ਪਾਂਦ ਕੇ ਕਰ ਹਥਿਆਰਾ ਚੁਨ ਚੁਨ ਵੀਰ ਪਖਰੀਆ ਮਾਰੇ ਅੰਤ ਦੇਵਪੁਰ ਆਪ ਵਧਾਰੇ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁਧ ਵਰਣਨ ਨਾਮ ਦਵਾ ਦਸਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਬਜੂ ਸ਼ਹਜਾਦੇ ਕੋ ਆਗਮਨ ਮੱਦਰ ਦੇ ਸਚੌਪੀ ਇਹ ਵਿਦ ਸੋ ਬਦ ਭਇਓ ਜੁਝਾਰਾ ਆਨ ਬਸੇ ਤਬ ਧਾਮ ਬਿਨੁਝਾਰਾ ਤਬ ਔਰੰਗ ਮਨ ਮਾਹਿ ਰਸਾਵਾ ਮਦਰ ਦੇਸ ਕੋ ਪੂਤ ਪਠਾਵਾ ਤੇ ਆਵਤ ਸਭ ਲੋਕ ਡਰਾਨੇ ਬੜੇ ਬੜੇ ਹੇਰ ਲੁਕਾਨੇ ਹਮੂ ਲੋਗਣ ਅਦਕ ਡਰਾਇਓ ਕਾਲ ਕਰਮ ਕੋ ਮਰਮ ਨਾ ਪਾਇਓ ਕਿਤਕ ਲੋਗ ਤਾਇ ਸੰਗ ਸਿਦਾਰੇ ਜਾਏ ਵਸੇ ਗਿਰਵਰ ਜਾ ਭਾਰੇ ਚਿਤ ਮੂਜੀਨ ਕੋ ਅਦਕ ਡਰਾਨਾ ਤਿਨੈ ਉਵਾਰਨ ਆਪਣਾ ਜਾਨਾ ਤਾਵਿਓ ਰੰਗ ਜੀ ਮਾਜ ਰਸਾਏ ਏਕ ਆਹਦਿਆ ਇਹਾਂ ਪਠਾਏ ਹਮ ਤੇ ਭਾਜ ਬਿਮੁਖ ਜੀ ਗਏ ਤਿਨ ਕੇ ਧਾਮ ਗਿਰਾਵਤ ਭੈ ਜੇ ਆਪਣੇ ਗੁਰ ਤੇ ਮੁਖ ਫਿਰ ਹੈ ਇਹਾਂ ਉਹਾਂ ਤਿਨ ਕੇ ਗ੍ਰਹਿ ਗਿਰ ਹੈ ਇਹਾ ਉਪਹਾਸ ਨ ਬਾਸਾ ਸਭ ਬਾਤਨ ਤੇ ਰਹਿ ਨਿਰਾਸਾ ਦੂਖ ਭੂਗ ਤਿਨ ਕੋ ਰਹਿ ਲਾਗੀ ਸੰਤ ਸੇਵ ਤੇ ਜੋ ਹੈ ਤਿਆਗੀ ਜਗਤ ਵਿਖੇ ਕੋਈ ਕਾਮ ਨਾ ਸਰਹੀ ਅੰਤ ਹੈ ਕੁੰਡ ਨਰਕ ਕੀ ਪਰਹੀ ਤਿਨ ਕੋ ਸਦਾ ਜਗਤ ਉਪਹਾਸਾ ਅੰਤ ਹੈ ਕੁੰਡ ਨਰਕ ਕੀ ਬਾਸਾ ਗੁਰ ਭਗਤੇ ਜੇ ਬਿਮੁਖ ਸਿਧਾਰੇ ਇਹਾ ਉਹਾਂ ਤਿਨ ਕੇ ਮੁਖ ਕਾਰੇ ਪੁੱਤਰ ਪੌਤਰ ਤਿਨ ਕੇ ਨਹੀਂ ਫਰੈ ਦੁਖ ਦੈ ਮਾਤ ਪਿਤਾ ਕਉ ਮਰੈ ਗੁਰ ਦੋਖੀ ਸਗ ਕੀ ਮ੍ਰਿਤ ਪਾਵੈ ਨਰਕ ਕੁੰਡ ਡਾਰੇ ਪਛਤਾਵੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਦੀਨ ਸ਼ਾਹ ਇਨ ਕੋ ਪਹਿਚਾਨੋ ਦੁਨੀ ਪਤ ਉਨ ਕੋ ਅਨੁਮਾਨੋ ਜੋ ਬਾਬੇ ਕੇ ਦਾਮ ਨਾ ਦੈ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ ਦੈ ਦੈ ਤਿਨ ਕੋ ਬੜੀ ਸਜਾਏ ਪੁਨ ਲੈ ਹੈ ਗ੍ਰਹਿ ਲੂਟ ਮਨਾਏ ਜਬ ਹੋਵੇ ਹੈ ਬੇਮੁਖ ਬਿਨਾ ਧਨ ਤਬ ਚੜ ਹੈ ਸਿੱਖਨ ਕਾ ਮੰਗਨ ਜੇ ਜੇ ਸਿੱਖ ਤਿਨੈ ਧਨ ਦੇ ਹੈ ਲੂਟ ਮਲੇਸ਼ ਤਿਨੂ ਕੋ ਲੈ ਹੈ ਜਬ ਹੋਇਐ ਤਿਨ ਦਰਬ ਬਿਨਾਸਾ ਤਬ ਧਰ ਹੈ ਨਿਜ ਗੁਰ ਕੀ ਆਸਾ ਜਬ ਤੇ ਗੁਰ ਦਰਸ਼ਨ ਕੋ ਐ ਹੈ ਤਬ ਤਿਨ ਕੋ ਗੁਰਮੁਖ ਨਾ ਲਗਾਇ ਹੈ ਵਿਦਾ ਬਿਨਾ ਜੈ ਹੈ ਤਬ ਤਾਮ ਸਰ ਹੈ ਕੋਈ ਨਾ ਤਿਨ ਕੋ ਕਾਮ ਗੁਰ ਦਰ ਢੋਈ ਨਾ ਪ੍ਰਾਪੁਰ ਵਾਸਾ ਦੂ ਠੌਰ ਤੇ ਰਹਿ ਨਿਰਾਸਾ ਜੇ ਦੇ ਗੁਰ ਚਰਨਨ ਰਤ ਹੋਇ ਹੈ ਤਿਨ ਕੋ ਕਸ਼ਟ ਨਾ ਦੇਖਨ ਪੈ ਹੈ ਰਿੱਧ ਸਿਧ ਤਿਨ ਕੇ ਗ੍ਰਹਿ ਮਾਹੀ ਪਾਪ ਤਾਪ ਛੁਐ ਸਕੈ ਨਾ ਛਾਹੀ ਤਿਹਿ ਮਲੇ ਛੁਐ ਹੈ ਨਿਛਾਹਾਂ ਯਸ ਸਿਧ ਹੋਇ ਹੈ ਕਰਮਾਹਾਂ ਹਾਸ ਕਰਤ ਜੋ ਉਦਮ ਉਠਾਇ ਹੈ ਨਵੋ ਨਿਧ ਤਿਨ ਕੇ ਘਰ ਆਇ ਹੈ ਮਿਰਜਾ ਬੇਗ ਤੋ ਤਿਹ ਨਾਮੰ ਜਿਨ ਢਾਹੇ ਬਿਮੁਖਨ ਕੇ ਧਾਮੰ ਸਭ ਸਨਮੁਖ ਗੁਰ ਆਪ ਬਚਾਏ ਤਿਨ ਕੇ ਵਾਰ ਨਾ ਬਾਂਕਨ ਪਾਏ ਉਤ ਔਰੰਗ ਜੀ ਅਦਕ ਰਸਾਇਓ ਚਾਰ ਅਹਦੀਆਂ ਔਰ ਪਠਾਇਓ ਜੇ ਤਾਂ ਤੇ ਬਚ ਆਏ ਤਿਨ ਕੇ ਗ੍ਰਹਿ ਪੁਨੀ ਨਾ ਗਿਰਾਏ ਜੇ ਤਜ ਭਜੇ ਉਤੇ ਗੁਰ ਆਨਾ ਤਿਨ ਪੁਨ ਗੁਰੂ ਅਹਦੀ ਹੈ ਜਾਨਾ ਮੂਤਰ ਡਾਰ ਤਿਨ ਸੀਸ ਮੁੰਡਾਏ ਹਰ ਜਾਨ ਗ੍ਰਹਿ ਲੈ ਆਏ ਜੇ ਜੇ ਭਾਜ ਉਤੇ ਬਿਨ ਆਇਸ ਕਹੋ ਆਦੀਆ ਕਿਨੈ ਬਿਤਾਇਸ ਮੂੰਡ ਮੂੰਡ ਕਰ ਸ਼ਹਿਰ ਫਿਰਾਏ ਕਾਰ ਭੇਟ ਜਨ ਲੈਣ ਸਿਧਾਏ ਪਾਛੈ ਲਾਗ ਲਰਕਵਾ ਚਲੇ ਜਾਨਕ ਸਿੱਖ ਸਖਾ ਹੈ ਭਲੇ ਛਿੱਕੇ ਤੋਬਰਾ ਬਦਨ ਚੜਾਏ ਜਾਨ ਗ੍ਰਹਿ ਖਾਨ ਮਲੀਦਾ ਆਏ ਮਸਤਕ ਸੁਵੇ ਪਨਹੀ ਅਨਕਾਏ ਜਾਨ ਕਰ ਟੀਕਾ ਦੇ ਬਨਾਏ ਸੀ ਸੀਟ ਕੇ ਕਾਇ ਕਰੇਹੀ ਜਾਨ ਤਿਨ ਭੇਟ ਪੁਰਾਤਨ ਦੇਹੀ ਦੋਰਾ ਕਬ ਹੂ ਰਣ ਜੂਝਿਓ ਨਹੀਂ ਕਛ ਦਾ ਜਸ ਨਹਿ ਗਾਂ ਬਸਤ ਜਾਣਿਓ ਨਹੀਂ ਜਮ ਸੋ ਕਿਨ ਕਹਿ ਦੀਨ ਚੌਪਈ ਇਹ ਦਿਨੋ ਭਇਓ ਪਹਾਸਾ ਸਭ ਸੰਤਨ ਮਿਲ ਰਖਿਓ ਤਮਾਸਾ ਸੰਤਨ ਕਛ ਨ ਦੇਖਨ ਪਾਇਓ ਆਪ ਹਾਤ ਹੈ ਨਾਥ ਵਿਚਾਇਓ ਚਾਰਨੀ ਦੁਹਰਾ ਜਿਸਨੋ ਸਾਜਣ ਰਾਖਸੀ ਦੁਸ਼ਮਨ ਕਮਨ ਵਿਚਾਰ ਛਵੈ ਨਾ ਸਕੈ ਤੇ ਛਾਹੇ ਕਉ ਫਲ ਜਾਏ ਗਵਾਰ ਜੇ ਸਾਧੂ ਸਰਨੀ ਪਰੇ ਤਿਨ ਕੇ ਕਮਨ ਵਿਚਾਰ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਰਿਸ਼ਟ ਸੰਘਾਰ ਇਤਿ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਸ਼ਾਹਜਾਦੇ ਵਾਦਿਆ ਗਮਨ ਵਰਣਨ ਨਾਮ ਤ੍ਰੋਦਸਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਬਜੂ ਚੌਪਈ ਸਰਬ ਕਾਲ ਸਭ ਸਾਧੂ ਵਾਰੇ ਦੁਖ ਦਇ ਕਹਿ ਦੋਖੀ ਸਭ ਮਾਰੇ ਅਦਭੁਤ ਗਤ ਭਗਤਨ ਦਿਖਰਾਈ ਸਭ ਸੰਕਟ ਤੇ ਲੈ ਬਚਾਈ ਸਭ ਸੰਕਟ ਤੇ ਸੰਤ ਬਚਾਏ ਸਭ ਕੰਟਕ ਕੰਟਕ ਜਿਮ ਘਾਏ ਦਾਸ ਜਾਨ ਮੁਰ ਕਰੀ ਸਹਾਏ ਆਪ ਹਾਥ ਦੇ ਲਿਓ ਬਚਾਏ ਅਬ ਜੋ ਜੋ ਮੈਂ ਲਖੇ ਤਮਾਸਾ ਸੋ ਸੋ ਕਰੋ ਤੁਮੈ ਅਰਦਾਸਾ ਜੋ ਪ੍ਰਭ ਕਿਰਪਾ ਕਟਾਸ਼ ਦਿਖੈ ਹੈ ਸੋ ਤਬ ਦਾਸ ਵਿਚਾਰ ਜੈ ਹੈ ਜਿਹ ਜੇ ਬਿਦ ਮੈਂ ਲਖੇ ਤਮਾਸਾ ਚਾਹਤ ਤਿਨ ਕੋ ਕਿਉ ਪ੍ਰਕਾਸ਼ਾ ਜੋ ਜੋ ਜਨਮ ਪੂਰਬਲੇ ਹੇਰੇ ਕਹਿਓ ਸੋ ਪ੍ਰਭ ਪ੍ਰਾਕਰਮ ਤੇਰੇ ਸਰਬ ਕਾਲ ਹੈ ਪਿਤਾ ਪਾਰਾਮ ਦੇਵ ਕਾਲ ਕਾ ਮਾਥ ਹਮਾਰਾ ਮਨੁਆ ਗੁਰ ਮੁਰ ਮਨਸਾ ਮਾਜੀ ਜਿਨ ਮੋ ਕੋ ਸੁਭ ਕਿਰਿਆ ਪੜਾਈ ਜਬ ਮਨਸਾ ਮਨ ਮਇਆ ਵਿਚਾਰੇ ਗੁਰ ਮਨੁਆ ਕਾ ਕਹਿਓ ਸੁਧਾਰੀ ਜੇ ਜੇ ਤ੍ਰਿਤ ਪੁਰਾਤਨ ਲਹੇ ਤੇ ਤੇ ਅਬ ਚਹੀਤ ਹੈ ਕਹੇ ਸਰਬ ਕਾਲ ਕਰੁਣਾ ਤਬ ਭਰੇ ਸੇਵਕ ਜਾਣ ਦਇਆ ਰਸ ਧਰੇ ਜੋ ਜੋ ਜਨਮ ਲੋ ਭਇਓ ਸੋ ਸੋ ਸਭ ਸਮਰਨ ਕਰ ਦਇਓ ਮੋਕੋ ਇਤੀ ਹੁਤੀ ਕਾ ਸੁਧੰ ਜਸ ਪ੍ਰਭ ਦਈ ਕਿਰਪਾ ਕਰ ਬੁੱਧੰ ਸਰਬ ਕਾਲ ਤਾ ਭੈ ਦਇਆਲਾ ਲੋਹ ਰਛ ਹਮ ਕੋ ਸਭ ਕਾਲਾ ਸਰਬ ਕਾਲ ਰੱਛਾ ਸਭ ਕਾਲਾ ਲੋਹ ਰਛ ਸਰਬਦਾ ਵਿਸਾਲਾ ਢੀਠ ਪਇਓ ਤਬ ਕਿਰਪਾ ਲਖਾਈ ਐਂਡੋ ਫਿਰੋ ਸਭਨ ਭਇਓ ਰਾਈ ਜਿਹ ਜੇ ਬਿਦ ਜਨਮਨ ਸੁਧ ਆਈ ਤਿਮ ਤਿਮ ਕਹੇ ਗ੍ਰੰਥ ਬਨਾਈ ਪ੍ਰਥਮੇ ਸਾਜੁਗ ਜਿਹ ਵਿਦ ਲਾਹਾ ਪ੍ਰਥਮੇ ਦੇਵ ਚਰਿਤ੍ਰ ਕੋ ਕਹਾ ਪਹਿਲੇ ਚੰਡੀ ਚਰਿਤ੍ਰ ਬਨਾਇਓ ਨਖ ਸਿਖ ਤੇ ਕ੍ਰਮ ਭਾਗ ਸੁਨਾਇਓ ਛੋਰ ਕਥਾ ਤਾ ਪ੍ਰਥਮ ਸੁਨਾਈ ਅਬ ਚਾਹਤ ਫਿਰ ਕਰੋ ਵਡਾਈ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਵਰਣਨ ਨਾਮ ਚੌਦ ਸਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਫਜੂ